ਕਰਤਾ ਪੁਰਖ ਨਿਰਭਉ ਨਿਰਵੈ ਅਕਾ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਨਾਨਕ ਹੋਸੀ ਹੀ ਸੱਚ ਡੰਡੋ ਤਬੰਦਨ ਅਨਕ ਬਾਰ ਡੰਡੋ बंधन अनक सर्व कला समृद्ध डोलन ते राखो ਡੋਲਨ ਤੇ ਰੱਖੋ ਬਖਸ਼ ਬੰਦੇ ਕੋ ਬਹੁਰ ਨਾ ਔਜਲ ਫੇਰਾ ਪਰਮ ਸਨਮਾਨਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਸਤਸੰਗੀ ਜਨੋ ਮੈਂ ਜਿਸ ਸ਼ਬਦ ਦਾ ਆਪ ਨੂੰ ਕੀਰਤਨ ਸੁਣਾਉਣ ਲੱਗਿਆ ਅਕਸਰ ਅਸੀਂ ਇਸ ਸ਼ਬਦ ਨੂੰ ਗਾਉਣ ਲੱਗੇ ਆ ਇੰਜ ਸੋਚਦੇ ਹਾਂ ਕਿ ਸ਼ਾਇਦ ਇਸ ਸ਼ਬਦ ਦਾ ਸੰਬੰਧ ਕਿਸੇ ਜੀਵਨ ਦੇ ਅੰਤ ਨਾਲ ਹੈ ਜਾਂ ਮੌਤ ਨਾਲ ਦਾ ਸੰਬੰਧ ਹੈ ਅਕਸਰ ਅਸੀਂ ਉਹਨਾਂ ਸ਼ਬਦ ਸੁਣਦੇ ਹਾਂ ਜਦੋਂ ਕਿਤੇ ਕਿਸੇ ਦੀ ਅੰਤਮ ਅਰਦਾਸ ਪਰ ਮੈਂ ਇਸ ਸ਼ਬਦ ਨੂੰ ਜਦੋਂ ਗਉ ਨਾਲ ਵਿਚਾਰਿਆ ਮੈਨੂੰ ਇਹਦੇ ਵਿੱਚ ਕਬੀਰ ਸਾਹਿਬ ਦਾ ਵਿਚਾਰ ਬੜਾ ਮਹਾਨ ਲੱਗਿਆ ਕਿ ਇਸ ਦਾ ਮੌਤ ਨਾਲ ਸੰਬੰਧ ਹੀ ਨਹੀਂ ਇਸ ਸ਼ਬਦ ਦਾ ਕਬੀਰ ਸਾਹਿਬ ਨੇ ਇਹਦੇ ਅੰਦਰ ਆਪਣੀ ਪੀੜਾ ਦਾ ਵਰਣਨ ਕੀਤਾ ਹੋਇਆ ਹੈ ਵੇਦਨਾ ਹੈ ਦਰਦ ਹੈ ਇੱਕ ਦਰਦ ਹੈ ਆਪਣੇ ਜੀਵਨ ਦਾ ਉਸ ਦਰਦ ਨੂੰ ਨਿਵਰਤ ਕਰਨ ਵਾਸਤੇ ਦੂਰ ਕਰਨ ਵਾਸਤੇ ਸੰਤ ਜਨ ਭਲੇ ਲੋਕ ਸਿਮਰਨ ਬੰਦਗੀ ਵਾਲੇ ਗੁਰਮੁਖ ਰੂਹਾਂ ਉਹਨਾਂ ਕੋਲ ਇੱਕ ਸਿਫਾਰਿਸ਼ ਕੀਤੀ ਹੈ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਐ ਸਤਪੁਰਸ਼ੋ ਮੈਂ ਇਸ ਜੀਵਨ ਵਿੱਚ ਰਹਿ ਕੇ ਜੋ ਦਰਦ ਹੰਡਾਇਆ ਹੈ ਮੇਰੀ ਅਰਜ਼ ਹੈ ਮੇਰੀ ਬੇਨਤੀ ਹੈ ਮੇਰੇ ਦਰਦ ਨੂੰ ਸਮਝਿਓ ਇਸ ਜਨਮ ਵਿੱਚ ਮੇਰਾ ਜੋ ਕੁਝ ਵੀ ਲੇਖਾ ਜੋਖਾ ਹੈ ਉਸ ਦਾ ਨਿਬੇੜਾ ਕਰਵਾ ਦੇ ਇਸੇ ਜਨਮ ਵਿੱਚ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉਜਲ ਫੇਰਾ ਕਹਿਤ ਕਬੀਰ ਸੁਨੋ ਰੇ ਸੰਤੋ ਐ ਸੰਤ ਜਨੋ ਮੇਰੀ ਬੇਨਤੀ ਸੁਣੋ ਮੈਂ ਜੋ ਤੁਹਾਡੇ ਕੋਲ ਦਰਦ ਫੁੱਲਿਆ ਹੈ ਉਹ ਦਰਦ ਕੀ ਹੈ ਉਦਾਹਰਨ ਬੜੀ ਸਧਾਰਨ ਜੀ ਦਿੱਤੀ ਕਬੀਰ ਸਾਹਿਬ ਨੇ ਕਹਿੰਦੇ ਜਿਵੇਂ ਇੱਕ ਪਿੰਡ ਹੈ ਪਿੰਡ ਦੇ ਵਿੱਚ ਕੁਝ ਹੋਰ ਵੀ ਲੋਕ ਵਸ ਰਹੇ ਹਨ ਤੇ ਉਹਨਾਂ ਵਿੱਚ ਪਿੰਡ ਦਾ ਚੌਧਰੀ ਵੀ ਹੈ ਪਰ ਪਿੰਡ ਦਾ ਜੋ ਚੌਧਰੀ ਹੈ ਪਿੰਡ ਦਾ ਜੋ ਮੁਖੀ ਹੈ ਨਾਲ ਦੇ ਰਹਿਣ ਵਾਲੇ ਲੋਕ ਜਿਹੜੇ ਬਾਕੀ ਦੇ ਵਸਨੀਕ ਹਨ ਉਸ ਦੇ ਕਹਿਣੇ ਤੋਂ ਬਾਹਰ ਹੈ ਗੱਲ ਨਹੀਂ ਮੰਨਦੇ ਗੱਲ ਨਹੀਂ ਸੁਣਦੇ ਤੇ ਉਹਨਾਂ ਨੇ ਪਿੰਡ ਨੂੰ ਵਿਕਾਰਾਂ ਨਾਲ ਭਰ ਦਿੱਤਾ ਹੈ ਵੱਖ-ਵੱਖ ਰਸਤੇ ਹਨ ਉਹਨਾਂ ਰਸਤਿਆਂ ਰਾਹੀਂ ਉਹ ਪ੍ਰਦੂਸ਼ਣ ਫੈਲਾ ਰਹੇ ਪਿੰਡ ਦੇ ਵਿੱਚ ਇਹ ਤਨ ਇਹ ਸਰੀਰ ਉਸ ਪਿੰਡ ਦੀ ਨਹੀਂ ਹੈ ਉਸ ਪਿੰਡ ਦੀ ਤਰ੍ਹਾਂ ਹੈ ਇਹਦੇ ਅੰਦਰ ਜੀਵਾਤਮਾ ਇਸ ਪਿੰਡ ਦਾ ਮੁਖੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਸ ਦੇ ਨਾਲ ਇਹ ਪੰਜ ਵਿਕਾਰ ਵੀ ਵਸ ਰਹੇ ਹਨ ਅੱਖਾਂ ਨੱਕ ਜ਼ੁਬਾਨ ਕੰਨ ਇਹ ਪ੍ਰਦੂਸ਼ਣ ਅੰਦਰ ਲਿਆਉਣ ਵਾਸਤੇ ਰਸਤੇ ਹਨ ਕੋਈ ਵੀ ਮੇਰੇ ਕਹਿਣੇ ਵਿੱਚ ਨਹੀਂ ਹੈ ਤੇ ਕਬੀਰ ਸਾਹਿਬ ਹੱਥ ਜੋੜ ਕੇ ਆਖਦੇ ਹਨ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਜਰ ਫੇਰਾ ਕਹਿਤ ਸੁਨੋ ਕਹਿਤ ਕਬੀਰ ਸੁਨੋ ਰੇ ਸੰਤੋ ਐ ਸੰਤ ਜਨੋ ਮੇਰੀ ਬੇਨਤੀ ਸੁਣੋ ਫਿਰ ਕਹਿੰਦੇ ਮੈਂ ਇਸ ਪਿੰਡ ਦੇ ਲੋਕਾਂ ਤੋਂ ਇੰਨਾ ਜ਼ਿਆਦਾ ਦੁਖੀ ਹਾਂ ਕਿ ਮੈਂ ਇਸ ਪਿੰਡ ਵਿੱਚ ਰਹਿਣਾ ਹੀ ਨਹੀਂ ਚਾਹੁੰਦਾ ਬਾਬਾ ਅਬ ਨਾ ਬਸੂ ਇਹ ਗਾਉਂ ਉਸ ਦਾ ਕਾਰਨ ਹੈ ਇਹ ਲੋਕ ਮੇਰਾ ਕਹਿਣਾ ਨਹੀਂ ਮੰਨਦੇ ਮੇਰੇ ਕਹਿਣੇ ਤੋਂ ਬਾਹਰ ਹਨ ਇਹਨਾਂ ਦੀਆਂ ਕੀਤੀਆਂ ਹੋਈਆਂ ਕੁਤਾਈਆਂ ਇਹਨਾਂ ਦੇ ਕੀਤੇ ਹੋਏ ਗੁਨਾਹ ਮੈਨੂੰ ਭੁਗਤਣੇ ਪੈਂਦੇ ਹਨ ਕਿਉਂਕਿ ਮੇਰੇ ਕੋਲੋਂ ਲੇਖਾ ਮੰਗਿਆ ਜਾਣਾ ਸਰਕਾਰ ਦੇ ਦੂਤ ਮੇਰੇ ਮੋਢਿਆਂ ਤੇ ਬੈਠੇ ਹੋਏ ਘਰੀ ਘਰੀ ਦਾ ਲੇਖਾ ਮੰਗੇ ਕਾਇਥ ਚੇਤੂ ਦੋ ਦੂਤ ਬੈਠੇ ਹੋਏ ਹਨ ਉਹ ਹਰ ਪਲ ਦਾ ਹਰ ਗੱਲ ਦਾ ਹਿਸਾਬ ਕਿਤਾਬ ਸਰਕਾਰ ਨੂੰ ਦਿੰਦੇ ਹਨ ਇਸ ਨੇ ਇਹ ਕੀਤਾ ਇਸ ਨੇ ਉਹ ਕੀਤਾ ਸਾਰੀ ਰਿਪੋਰਟ ਉੱਥੇ ਪਹੁੰਚਾਉਂਦੇ ਹਨ ਮੈਂ ਕਰਾਂ ਕੀ ਇਹ ਮੰਨਦੇ ਨਹੀਂ ਮੇਰੇ ਪਿੰਡ ਦੇ ਲੋਕੀ ਇਹ ਕਬੀਰ ਸਾਹਿਬ ਦਾ ਦਰਦ ਹੈ ਕਹਿੰਦੇ ਜਦੋਂ ਇਹ ਰੂਹ ਲੇਖਾ ਦੇਣ ਵਾਸਤੇ ਧਰਮਰਾਜ ਦੇ ਸਾਹਮਣੇ ਜਾਏਗੀ ਇਹ ਜੇ ਪਿੰਡ ਦੇ ਵਾਕੀ ਦੇ ਵਸਨੀਕ ਇਹ ਤਾਂ ਸਰੇ ਦੌੜ ਜਾਣੇ ਆ ਇਹਨਾਂ ਨੂੰ ਕਿਸੇ ਨੇ ਵੀ ਸਾਥ ਨਹੀਂ ਦੇਣਾ ਛੱਡ ਜਾਣਗੇ ਤੇ ਸਜ਼ਾ ਕਿਸ ਨੂੰ ਮਿਲਣੀ ਜੀਵਾਤਮਾ ਨੂੰ ਇਸ ਕਰਕੇ ਕਹਿੰਦੇ ਸੰਤ ਜਨੋ ਮੇਰੀ ਬੇਨਤੀ ਸੁਣੋ ਮੇਰੀ ਅਰਜ਼ ਸੁਣੋ ਮੇਰੀ ਅਪੀਲ ਸੁਣੋ ਬਸ ਐਸੇ ਜਨਮ ਵਿੱਚ ਮੇਰਾ ਲੇਖਾ ਮੁੱਕ ਜਾਵੇ ਮੈਨੂੰ ਇਹ ਮੁੜ ਕੇ ਜਨਮ ਨਾ ਲੈਣਾ ਪਵੇ ਆਓ ਜੀ ਮਿਲ ਕੇ ਮਹਾਪੁਰਸ਼ਾਂ ਦੇ ਸਤਪੁਰਸ਼ਾਂ ਦੇ ਚਰਨਾਂ 'ਚ ਆਪਾਂ ਵੀ ਬੇਨਤੀ ਕਰੀਏ ਹੋ ਸਕਦਾ जे कि हिरदा टेक गया सतपुरश बेनती सुन लैन लेखा निबड़ जाए ये जन्म मरण तो एक बहुत व्डा दुख है ना जम जम मरे मरे फिर जमे बहुत सजाए पया देश सजा है जमना मरना मिल के गायन करिए अब की बख्श बंदे को ਬਹੁਰ ਨਾ ਔਜਲ ਤੇਰਾ ਅਬ ਕੀ ਬਾਤ ਬਖਸ਼ ਬੰਦੇ ਕੋ ਪਹਰਨਾ ਜਲ ਤੇਰਾ ਕਹ ਕਬੀਰ ਸੁਨੋ ਬਖਸ਼ ਬੰਦੇ ਕੋ ਬਹਰਨਾ ਨਾ ਪਉਜਲ ਫੇਰਾ ਅਬ ਕੀ ਬਾਤ ਬਖਸ਼ ਬੰਦੇ ਦੇਹੀ ਗਾਵਾ ਜੀਉ ਧਰਮ ਹੈ ਤੂੰ ਦੇਹੀ ਗਾਵਾ ਜੀਉ ਧਰਮ ਹੈ ਤੂੰ ਬਸੇ ਪੰਚ ਕਿਰਸਾਂ ਬਸੇ ਪੰਚ ਕਿਰਸਾਨਾ ਨੈਨੂ ਨਕਟੂ ਸ਼ਰਵਨੂ ਰਸ ਪਤ ਨੈਨੂ ਨਕਟੂ ਸ਼ਰਵਨੂ ਰਸ ਇੰਦਰੀ ਕਹਿਆ ਨਾ ਮਾਣਾ ਇੰਦਰੀ ਕਹਿਆ ਨਾ बख्श बंदे को ਬਸੂਏਗਾ ਅਬ ਨਾ ਬਸੂਏਗਾ ਬਾਬਾ ਅਬ ਨਾ ਬਸੂਏਗਾ ਅਬ ਨਾ ਬਸੂ ਬਾਬਾ ਅਬਨਾ ਬਸੂਏ ਕਰੀ ਕਰੀ ਕਾ ਕਰੀ ਕਰੀ ਕਾ ਲੇਖਾ ਮੰਗ ਕਾਇਤ ਚਿਤੂ ਲੇਖ ਮੰਗ ਬਾਬਾ ਅਬਨਾ ਬਸੂਏ ਗਾਓ ਅਬਨਾ ਬਸੂ ਬਾਬਾ ਅਬ ਨਾ ਬਸੂਏਗਾ ਅਬ ਨਾ ਬਸੂਏਗਾ ਅਬ ਨਾ ਲੇਖਾ ਮੰਗ ਕਰੀ ਕਰੀ ਕਾ ਲੇਖਾ ਮੰਗ ਕਾਇਤ ਚੇਤੂ ਨਾ ਜੋਹਰ ਨਾ ਪਹੁੰਚਲ ਫੇਰਾ ਅਬ ਕੀ ਬਾ ਬਖਸ਼ ਬੰਦੇ ਕੋ ਬਹਰ ਨਾ ਪਹੁੰਚਲ ਫੇਰਾ ਧਰਮ ਰਾਏ ਜਬ ਲੇਖਾ ਮਾਗੇ ਧਰਮ ਰਾਏ ਜਬ ਲੇਖਾ ਮਾਗੇ ਬਾਕੀ ਨਿਕਸੀ ਪਾ ਬਾਕੀ ਨਿਕਸੀ ਪਾਰੀ ਪੰਜ ਕਿਰਸਾਨ ਵਾ ਪਾਗ ਗਏ ਪੰਜ ਕਿਰਸਾਨ ਵਾ ਪਾਗ ਗਏ ਲੈ ਬਾਂਝਿਓ ਜੀਓ ਦਰਬਾਰੀ ਲੈ ਬਾਂਝਿਓ ਜੀਓ ਦਰਬਾਰੀ ਕਹ ਕਬੀਰ ਕਹਿ ਕਬੀਰ ਸੁਨੋ ਰੇ ਸੰਤੋ ਕਹਿ ਕਬੀਰ ਸੁਨੋ ਰੇ ਸੰਤੋ ਫੇਰ ਹੀ ਕਰੋ ਨਬੇਦਾ ਅਬ ਕੀ ਬਖਸ਼ ਬੰਦੇ ਕੋ ਬਹਰ ਰੱਬ ਕੀ ਵਾਰ ਬਖਸ਼ ਬੰਦੇ ਕੋ ਬਖਸ਼ ਬੰਦੇ ਕੋ ਅਬ ਕੀ ਬਾਤ ਪਹੁੰਚਨ ਪੇ ਬਖਸ਼ ਬੰਦੇ